ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਵਿੱਚ ਸਿੱਖੀ ਸਿੱਖੀ ਸਿਧਾਂਤ ਤੇ ਪਹਿਰਾ ਪਰਪੱਕ ਕਰਕੇ ਸਿੱਖੀ ਦੀ ਪ੍ਰਫੁੱਲਤਾ ਲਈ ਬਣਾਈ ਗਈ ਸੀ ਪਰ ਹੁਣ ਜੋ ਦਿਸ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਣਾ ਰਾਜਨੀਤੀ ਦੀ ਪੌੜੀ ਦਾ ਪਹਿਲਾ ਡੰਡਾ ਚੜ੍ਹਨਾ ਹੈ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਬਿਆਨ ਅਖਬਾਰਾਂ ਵਿੱਚ ਆਉਂਦੇ ਰਹਿੰਦੇ ਹਨ ਅਸੀਂ 1 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾਵਾਂਗੇ ਹਰ ਇੱਕ ਮੈਂਬਰ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰੇਗਾ ਸਾਡੀ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਕੇਵਲ ਗੁਰਦੁਆਰਿਆਂ ਦੇ ਗ੍ਰੰਥੀ ਰਾਗੀ ਸੇਵਾਦਾਰ ਤੇ ਹੋਰ ਕਰਮਚਾਰੀ ਨੂੰ ਸਿੱਖੀ ਸਿਧਾਂਤ ਨਾਲ ਜੋੜ ਦੇਵੋ ਬਾਕੀ ਸਭ ਕੁਝ ਆਪੇ ਠੀਕ ਹੋ ਜਾਵੇਗਾ ਗੁਰਦੁਆਰਾ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਦੀ ਪਰਚੀ ਲਵੋ 5 ਰੁਪਏ ਦਾ ਪ੍ਰਸ਼ਾਦ ਵੀ ਉਸੇ ਡੋਨੇ ਵਿੱਚ 20 ਰੁਪਏ ਦਾ ਪ੍ਰਸ਼ਾਦ ਵੀ ਉਸੇ ਡੋਨੇ ਵਿੱਚ 100 ਰੁਪਏ ਦਾ ਪ੍ਰਸ਼ਾਦ ਵੀ ਉਸੇ ਡੋਨੇ ਵਿੱਚ ਪ੍ਰਧਾਨ ਸਾਹਿਬ ਦੇ ਨੱਕ ਦੇ ਹੇਠ ਅੰਮ੍ਰਿਤਸਰ ਵਿੱਚ ਵਿਸ਼ਰਾਮ ਲਈ ਕਮਰਿਆਂ ਦੀ ਅਲਾਟਮੈਂਟ ਵੇਲੇ ਯਾਤਰੀਆਂ ਦੀ ਖੱਜਲ ਖਵਾਰੀ ਦੀ ਜੇ ਕੋਈ ਡਾਕੂਮੈਂਟਰੀ ਫਿਲਮ ਬਣਾ ਕੇ ਟੀਵੀ ਤੇ ਦਿਖਾ ਦੇਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸਾਹਿਬ ਦਾ ਕੀ ਬਣੇਗਾ ਜਿਸ ਤਰ੍ਹਾਂ ਬਾਕੀ ਦੇਸ਼ ਦੇ ਸਕੈਂਡਲ ਟੈਲੀਵਿਜ਼ਨ ਤੇ ਆ ਰਹੇ ਹਨ ਇੱਕ ਦਿਨ ਇਹ ਵੀ ਆਵੇਗਾ ਸੋ ਤਤਸਰ ਗੱਲ ਹੈ ਜਦ ਤੱਕ ਇਹ ਚੋਣ ਪ੍ਰਣਾਲੀ ਸਿੱਖਾਂ ਦੇ ਗਲੋਂ ਨਹੀਂ ਲੈਂਦੀ ਤਦ ਤੱਕ ਸਿੱਖੀ ਪ੍ਰਫੁੱਲਤਾ ਦੀ ਆਸ ਕਰਨੀ ਮੂਰਖਤਾ ਵਾਲੀ ਗੱਲ ਹੀ ਹੈ ਦੂਜਾ ਕੌਮੀ ਲੀਡਰ ਅੱਜਕੱਲ ਆਗੂ ਲੀਡਰ ਸ਼ਬਦ ਪ੍ਰਚਲਿਤ ਹੈ ਖਾਲਸਾ ਪੰਥ ਵਿੱਚ ਪ੍ਰਮਾਣਤਾ ਸ਼ਬਦ ਜਥੇਦਾਰ ਹੈ ਪ੍ਰਾਤਨ ਜਥੇਦਾਰਾਂ ਦੇ ਕਿਰਦਾਰ ਤੇ ਜੇ ਝਾਤ ਮਾਰੀਏ ਤਾਂ ਪਤਾ ਚੱਲੇਗਾ ਕਿ ਉਹ ਧੁਰੋਂ ਅੰਦਰੋਂ ਸਿੱਖੀ ਨਾਲ ਜੁੜੇ ਹੋਏ ਸਨ ਸਿੱਖੀ ਦੀ ਆਨ ਸ਼ਾਨ ਲਈ ਮਰਮਟਣ ਵਾਲੇ ਅਤੇ ਗੁਰਬਾਣੀ ਦੀ ਰੰਗਣ ਵਿੱਚ ਰੰਗੇ ਹੋਏ ਹੋਏ ਸਨ ਇਸ ਲਈ ਧਰਮ ਜਿੱਦਾਂ ਵਿੱਚ ਆਪ ਅੱਗੇ ਹੋ ਕੇ ਫੱਟ ਖਾਂਦੇ ਸੀ ਅਤੇ ਪੰਥ ਲਈ ਸ਼ਹੀਦੀਆਂ ਪਾਉਂਦੇ ਸਨ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ ਮਿਸਲਾਂ ਦੇ ਸਰਦਾਰ ਵੱਲ ਦੇਖੀਏ ਬਾਬਾ ਜੱਸਾ ਸਿੰਘ ਜੀ ਆਲੂ ਆਲੂਵਾਲੀਆ ਨੇ ਵੱਡੇ ਕਾਰੇ ਵਿੱਚ 22 ਫੁੱਟ ਖਾ ਕੇ ਵੀ ਮੈਦਾਨ ਨਹੀਂ ਛੱਡਿਆ ਸਰਦਾਰ ਚੜ ਸਿੰਘ ਜੀ ਨੇ 12 ਫੁੱਟ ਖਾ ਕੇ ਵੀ ਜੋ ਪੰਥ ਦੀ ਸੇਵਾ ਕੀਤੀ ਸਾਡੇ ਸਾਹਮਣੇ ਹੈ ਸਰਦਾਰ ਬਗੇਲ ਸਿੰਘ ਜੀ ਨੇ ਆਪਣੇ 9 ਮਹੀਨੇ ਦੇ ਦਿੱਲੀ ਦੇ ਰਾਜ ਵੇਲੇ ਇਤਿਹਾਸ ਗੁਰਦੁਆਰੇ ਦੀ ਸੇਵਾ ਕੀਤੀ ਇਸ ਦੇ ਵਿਪਰੀਤ ਜੇ ਪਿਛਲੇ 20 30 ਸਾਲਾਂ ਦੇ ਪੰਥਕ ਇਤਿਹਾਸ ਤੇ ਝਾਤ ਮਾਰੀਏ ਤਾਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਸਭ ਕੁਝ ਆਪਣੇ ਲਈ ਆਪਣੇ ਪਰਿਵਾਰ ਲਈ ਅਤੇ ਪਾਰਟੀ ਲਈ ਕੀਤਾ ਜਾ ਰਿਹਾ ਹੈ ਪੰਥ ਦਾ ਨਾਰਾ ਕੇਵਲ ਵੋਟਾਂ ਲਈ ਹੈ ਪੰਥਕ ਪਿਆਰ ਦੀ ਗੱਲ ਖਤਮ ਹੋ ਗਈ ਹੈ ਧਰਮ ਦੇ ਨਾਂ ਉਤੇ ਲੋਕਾਂ ਦੇ ਜਜ਼ਬਾਤ ਭੜਕਾ ਕੇ ਪਰਾਏ ਪੁੱਤਾਂ ਦੀ ਬਲੀ ਦੇ ਕੇ ਆਪਣੀ ਕੁਰਸੀ ਕਾਇਮ ਰੱਖਣੀ ਇੱਕ ਮਨੋਰਥ ਹੈ ਜਦ ਵੋਟਾਂ ਲਈ ਪੰਥ ਘਾਤਕ ਸੰਸਥਾਵਾਂ ਅਤੇ ਵਿਅਕਤੀਆਂ ਦੇ ਆਪ ਪੈਰੀ ਹੱਥ ਲਾ ਕੇ ਤਰਲੇ ਕੱਢਦੇ ਹਨ ਤਾਂ ਪੰਥ ਵਾਲੀ ਕਿਹੜੀ ਗੱਲ ਰਹਿ ਜਾਂਦੀ ਹੈ ਤੀਜਾ ਵਿਦਿਅਕ ਸੰਸਥਾਵਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 100 ਵਿੱਚੋਂ 20 ਸਕੂਲ ਸਰਕਾਰੀ ਹੁੰਦੇ ਸੀ ਬਾਕੀ ਸਕੂਲ ਧਾਰਮਿਕ ਅਦਾਰੇ ਚਲਾਉਂਦੇ ਸਨ ਖਾਲਸਾ ਪੰਥ ਦੀ ਸਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਅਤੇ ਹੋਰਨਾਂ ਦੇ ਉਦਮ ਸਦਕਾ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਹੋਂਦ ਵਿੱਚ ਆਏ ਸੰਚਾਲਕਾਂ ਸਾਹਮਣੇ ਲਕਸ਼ ਪੜ੍ਹੇ ਲਿਖੇ ਵਰਗ ਨੂੰ ਸਿੱਖੀ ਨਾਲ ਜੋੜ ਕੇ ਭਵਿੱਖ ਉਜਲ ਕਰਨ ਦਾ ਸੀ ਅਤੇ ਭਾਈ ਜੋਤ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਸਰਦਾਰ ਲਾਲ ਸਿੰਘ ਜੀ ਕਮਲਾ ਅਕਾਲੀ ਸਰਦਾਰ ਕਪੂਰ ਸਿੰਘ ਜੀ ਡਾਕਟਰ ਗੰਡਾ ਸਿੰਘ ਜੀ ਆਦਿ ਨਾਮਵਰ ਹਸਤੀਆਂ ਪੰਥ ਨੂੰ ਪ੍ਰਾਪਤ ਹੋਈਆਂ ਜਿਨ੍ਹਾਂ ਨੇ ਪੰਥ ਦੀ ਵੱਡਮੁੱਲੀ ਸੇਵਾ ਕੀਤੀ ਸਿੱਖ ਸਕੂਲਾਂ ਕਾਲਜਾਂ ਵਿੱਚ ਬਕਾਇਦਾ ਸਿੱਖੀ ਦ੍ਰਿੜ ਕਰਾਉਣ ਵਾਲੇ ਟੀਚਰ ਰੱਖੇ ਜਾਂਦੇ ਸਨ ਅਤੇ ਗੁਰਬਾਣੀ ਨੂੰ ਬੱਚਿਆਂ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਸੀ ਹੁਣ ਬਹੁਤੇ ਸਕੂਲ ਤੇ ਕਾਲਜ ਸਰਕਾਰੀ ਮਦਦ ਨਾਲ ਚਲਾਏ ਜਾਂਦੇ ਹਨ ਇਸ ਲਈ ਸਰਕਾਰੀ ਮਦਦ ਦੇ ਲਾਲਚ ਇਹਨਾਂ ਸਭ ਗੱਲਾਂ ਦਾ ਭੋਗ ਪੈ ਗਿਆ ਹੈ ਬਾਕੀ ਦੇ ਸਿੱਖ ਅਦਾਰਿਆਂ ਨਾਲ ਸੰਬੰਧਿਤ ਸਕੂਲਾਂ ਕਾਲਜਾਂ ਵਿੱਚ ਸਿੱਖੀ ਪੇਸ ਵਿੱਚ ਕਾਮਰੇਡੀ ਵਿਚਾਰਧਾਰਾ ਪ੍ਰਵੇਸ਼ ਕਰ ਗਈ ਹੈ ਟੀਚਰਾਂ ਦੀ ਚੋਣ ਵਿੱਚ ਕਮੇਟੀਆਂ ਦੀ ਲਾਪਰਵਾਹੀ ਕਾਰਨ ਆਮ ਟੀਚਰ ਸਿੱਖੀ ਰਹਿਤ ਤੋਂ ਕੋਰੇ ਹਨ ਇਸ ਲਈ ਇਹਨਾਂ ਦੀ ਹਾਲਤ ਵੀ ਨਿਰਾਸ਼ਾਜਨਕ ਹੈ ਨਾਉ ਖਾਲਸਾ ਕਾਲਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਨਿਸ਼ਾਨ ਸਾਹਿਬ ਬਾਹਰ ਲੱਗਾ ਹੋਇਆ ਹੈ ਅੰਦਰ ਵੜ ਕੇ ਦੇਖੋ ਇੰਜ ਲੱਗਿਆ ਕਿ ਯੂਪੀ ਜਾਂ ਬਿਹਾਰ ਦਾ ਕੋਈ ਕਾਲਜ ਹੋਵੇ ਵਿਦਿਆਰਥੀਆਂ ਦੇ ਗਰੁੱਪ ਬਣੇ ਹੋਏ ਹਨ ਜਿਹੜਾ ਬੱਚਾ ਦਾੜੀ ਕਿਸ ਰੱਖਦਾ ਹੈ ਉਸ ਨੂੰ ਟਿਚਰਾਂ ਕਰਕੇ ਦਿੱਖ ਕੀਤਾ ਜਾਂਦਾ ਹੈ ਜਦਕਿ ਗੁਰੂ ਦੇ ਗੋਲਕ ਤੋਂ ਪੈਸਾ ਇੱਥੇ ਖਰਚ ਹੁੰਦਾ ਹੈ ਕੀ ਸੰਚਾਲਕਾਂ ਦੇ ਪ੍ਰਬੰਧਕਾਂ ਨੂੰ ਪਤਾ ਨਹੀਂ ਸਭ ਪਤਾ ਹੈ ਧੜਵਟ ਜਮਾਨਾ ਕੱਟ ਵਾਲੀ ਗੱਲ ਹੈ ਸਿੱਖੀ ਕਰਦਾਰ ਵਾਲੇ ਵਿਦਿਆਰਥੀ ਨੂੰ ਹੌਸਲਾ ਫਜਾਈ ਨਹੀਂ ਸਿੱਖੀ ਸਰੂਪ ਵਾਲੇ ਖਿਲਾੜੀ ਪੈਦਾ ਕਰਨ ਦੀ ਕੋਈ ਚੇਸ਼ਟਾ ਨਹੀਂ ਜੇ ਨਾਮਦਾਰੀ 11 ਦੇਸ਼ ਵਿੱਚ ਨਾਮ ਕਮਾ ਸਕਦੀ ਹੈ ਤਾਂ ਹੁਣ ਤੱਕ ਖਾਲਸਾ 11 ਕਿਉਂ ਨਹੀਂ ਬਣ ਸਕੀ ਬਲਕਿ ਜੇ ਸਕੂਲ ਵਿੱਚ ਕੋਈ ਸਿੱਖੀ ਪ੍ਰਚਾਰ ਵਾਸਤੇ ਜਾਵੇ ਤਾਂ ਸਕੂਲ ਦਾ ਮੁਖੀ ਪਹਿਲਾਂ ਹੀ ਕਹਿ ਦਿੰਦਾ ਹੈ ਸਿੱਖੀ ਦੀ ਗੱਲ ਨਾ ਕਰਨਾ ਬੱਚੇ ਭੱਜ ਜਾਣਗੇ ਪੈਰ ਪੈਰ ਤੇ ਖੁੱਲੇ ਅੰਗਰੇਜ਼ੀ ਮਾਧਿਅਮ ਵਾਲੇ ਪਬਲਿਕ ਸਕੂਲਾਂ ਦੇ ਬੱਚਿਆਂ ਨੂੰ ਮਾਂ ਬੋਲੀ ਤੋਂ ਬਿਰਵਾ ਕਰ ਦਿੱਤਾ ਹੈ ਇਸ ਲਈ ਬੱਚੇ ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਮੂੰਹ ਫੇਰ ਗਏ ਹਨ ਚੌਥਾ ਬੁੱਧੀਜੀਵੀ ਵਰਗ ਪਿਛਲੀ ਸਦੀ ਦੇ ਸਿੱਖ ਵਿਦਵਾਨਾਂ ਤੇ ਜੀਵਨ ਝਾਤ ਪਾਇਆ ਪਤਾ ਚੱਲਦਾ ਹੈ ਕਿ ਉਹ ਆਪ ਪੂਰਨ ਤੌਰ ਤੇ ਸਿੱਖੀ ਨਾਲ ਜੁੜੇ ਹੋਏ ਸਨ ਅਤੇ ਜੋ ਵੀ ਕੰਮ ਕੀਤਾ ਸ਼ਰਧਾ ਭਾਵਨਾ ਨਾਲ ਪੰਥਕ ਸੇਵਾ ਨੂੰ ਮੁੱਖ ਰੱਖ ਕੇ ਕੀਤਾ ਇਸ ਲਈ ਉਹਨਾਂ ਦੀਆਂ ਰਚਨਾਵਾਂ ਸਿੱਖੀ ਸਿਦਕ ਸ਼ਰਧਾ ਪੰਥਕ ਪਿਆਰ ਤੇ ਗੁਰੂ ਦੀ ਪ੍ਰਤੀਤ ਲਈ ਲਬਰੇਜ ਸਨ ਅਤੇ ਇਹ ਸਾਰੇ ਗੁਣ ਪਾਠਕਾਂ ਦੇ ਤੁਰ ਅੰਦਰ ਬਿਠਾ ਦਿੰਦੀਆਂ ਸਨ ਭਾਈ ਕਾਨ ਸਿੰਘ ਜੀ ਦਾ ਮਹਾਨ ਕੋਸ਼ ਭਾਈ ਵੀਰ ਸਿੰਘ ਜੀ ਦੀ ਸੁੰਦਰੀ ਵਿਜੇ ਸਿੰਘ ਜੀ ਵਿਜੇ ਸਿੰਘ ਜਾਂ ਰਾਣਾ ਸੂਰਤ ਸਿੰਘ ਅਤੇ ਦੋਨੋਂ ਚਮਤਕਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਦਰਪਣ ਡਾਕਟਰ ਗੰਡਾ ਸਿੰਘ ਆਦਿ ਦੀਆਂ ਰਚਨਾਵਾਂ ਸਦਾ ਬਹਾਰ ਵਾਲੀਆਂ ਹਨ ਉਹਨਾਂ ਪਿੱਛੋਂ ਇਹਨਾਂ ਦਾ ਕੋਈ ਬਦਲ ਸਾਹਮਣੇ ਨਹੀਂ ਆਇਆ